ਕੁਫਰਗੜ ਬਨਾਮ ਦਸਮ ਗ੍ਰੰਥ ਕਾਮਰੇਡੀ ਸਿੱਖਾਂ ਦੇ ਕੌਤਕ ਨਾਮੀ ਕਿਤਾਬ ਦੇ ਸਫਾ 186 ਤੇ ਲਿਖੇ ਦੋ ਨੁਕਸ ਲੇਖ ਜੋ ਚਿੱਤਰ ਨਾਟਕ ਦਸਮ ਗ੍ਰੰਥ ਬਾਰੇ ਹੈ ਇਸ ਸਬੰਧ ਵਿੱਚ ਪੂਰੇ ਵਿਸਥਾਰ ਵਾਸਤੇ ਪੜੋ ਮੇਰੀਆਂ ਪਹਿਲੀਆਂ ਪੁਸਤਕਾਂ ਸੰਤਾਂ ਦੇ ਕੌਤਕ ਭਾਗ 1 ਤੋਂ 5 ਅਤੇ ਪੁਸਤਕ ਦਸਮ ਗ੍ਰੰਥ ਦਾ ਲਿਖਾਰੀ ਕੌਣ ਕ੍ਰਿਤ ਜਸਵਿੰਦਰ ਸਿੰਘ ਦਬਈ ਵਾਲੇ ਭਾਗ ਪਹਿਲਾ ਦੂਜਾ ਤੇ ਦਸਮ ਗ੍ਰੰਥ ਦੀ ਅਸਲੀਅਤ ਕ੍ਰਿਤ ਸਰਦਾਰ ਦਲਬੀਰ ਸਿੰਘ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 110 ਸਪਸ਼ਟੀਕਰਨ ਦਸ਼ਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਪਿੱਛੋਂ ਭਾਈ ਮਨੀ ਸਿੰਘ ਜੀ ਵੱਲੋਂ ਸੰਪਾਦਿਤ ਦਸ਼ਮ ਗ੍ਰੰਥ ਦੀ ਬੀੜ ਨੂੰ ਸਰਬ ਸੰਮਤੀ ਨਾਲ ਗੁਰੂ ਕ੍ਰਿਤ ਪ੍ਰਵਾਨ ਕੇ ਇਸ ਗ੍ਰੰਥ ਨੂੰ ਪੰਥ ਨੇ ਅਪਣਾ ਲਿਆ ਮਹਾਨ ਕੋਸ਼ਕ੍ਰਿਤ ਭਾਈ ਕਾਨ ਸਿੰਘ ਨਾਭਾ ਪੰਨਾ 616 ਪ੍ਰਕਾਸ਼ਿਤ ਭਾਸ਼ਾ ਵਿਗਿਆਨ ਪਟਿਆਲਾ ਉਸ ਵੇਲੇ ਵਿਵਾਦ ਇਹ ਸੀ ਕਿ ਇਸ ਗ੍ਰੰਥ ਨੂੰ ਇੱਕ ਬੀੜ ਦਾ ਰੂਪ ਦਿੱਤਾ ਜਾਵੇ ਜਾਂ ਅਲੱਗ ਪੋਥੀਆਂ ਵਿੱਚ ਰੱਖਿਆ ਜਾਵੇ ਜਦ ਕਿ ਉਸ ਵੇਲੇ ਦੇ ਕਿਸੇ ਇੱਕ ਸਿੱਖ ਨੇ ਵੀ ਇਸ ਗ੍ਰੰਥ ਨੂੰ ਗੁਰੂਕ੍ਰਿਤ ਹੋਣ ਤੇ ਸ਼ੱਕ ਨਹੀਂ ਕੀਤਾ ਪਰ ਦਸਮ ਗ੍ਰੰਥ ਵਿਰੋਧੀ ਚਲਾਕੀ ਨਾਲ ਇਹ ਪ੍ਰਚਾਰ ਕਰ ਰਹੇ ਹਨ ਕਿ ਇਹ ਗ੍ਰੰਥ ਆਦ ਕਾਲ ਤੋਂ ਵਿਵਾਦਗ੍ਰਸਤ ਰਿਹਾ ਹੈ ਸਭ ਤੋਂ ਪਹਿਲਾਂ ਬਾਪੂ ਤੇਜਾ ਸਿੰਘ ਭਸੌੜ ਨੇ ਇਸ ਨੂੰ ਖੰਡਣ ਦਾ ਬੀੜਾ ਚੁੱਕਿਆ ਬਾਬੂ ਜੀ ਨਾ ਤਾਂ ਇਤਿਹਾਸਕਾਰ ਸੀ ਤੇ ਨਾ ਹੀ ਵਿਦਵਾਨ ਸੀ ਇਸ ਲਈ ਦਸਮ ਗ੍ਰੰਥ ਨੂੰ ਖੰਡਣ ਪਿੱਛੋਂ ਭਗਤ ਬਾਣੀ ਅਤੇ ਭੱਟ ਬਾਣੀ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਆਪਣੀ ਹਿੰਡ ਪਗਾਉਣ ਲਈ ਭਗਤ ਬਾਣੀ ਅਤੇ ਭੱਟ ਬਾਣੀ ਰਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਤੂੜੀ ਵਿੱਚ ਦਬ ਦਿੱਤੀ ਜਦੋਂ ਪੱਤਰੇ ਪੀਲੇ ਹੋ ਗਏ ਤਾਂ ਰੋਲਾ ਪਾ ਦਿੱਤਾ ਕਿ ਪੁਰਾਤਨ ਬੀੜ ਹੈ ਇਨ੍ਹਾਂ ਕਾਰਨਾਂ ਕਰਕੇ ਬਾਬੂ ਜੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਕਾਮਰੇਡੀ ਸੋਚ ਦੇ ਸਿੱਖੀ ਵਿੱਚ ਘੁਸਪੈਠ ਕਰਨ ਘੁਸਪੈਠ ਕਰਨ ਡਾਕਟਰ ਕਰਤਾਰ ਸਿੰਘ ਬਾੜੀ ਆਦ ਨੇ ਇਸ ਨੂੰ ਖੰਡਣ ਦਾ ਬੀੜਾ ਚੁੱਕਿਆ ਪੰਥ ਦੇ ਸ਼ਰਧਾਵਾਨ ਗੁਣਵਾਨ ਤੇ ਵਿਦਵਾਨ ਗੁਰੂ ਪਿਆਰੇ ਡਾਕਟਰ ਭਾਈ ਵੀਰ ਸਿੰਘ ਜੀ ਭਾਈ ਕਾਨ ਸਿੰਘ ਨਾਭਾ ਭਾਈ ਜੋਤ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਅਕਾਲੀ ਕੌਰ ਸਿੰਘ ਨਿਹੰਗ ਸਰਦਾਰ ਕਪੂਰ ਸਿੰਘ ਡਾਕਟਰ ਤਰਲੋਚਨ ਸਿੰਘ ਆਦਿ ਕਿਸੇ ਇੱਕ ਬੰਦੇ ਨੇ ਵੀ ਸ੍ਰੀ ਦਸ਼ਮ ਗ੍ਰੰਥ ਤੇ ਉਟੰਕਣ ਨਹੀਂ ਕੀਤਾ ਮੈਂ ਅਧੀਨ ਆਪਣਾ ਨਾਮ ਚਮਕਾਉਣ ਲਈ ਜੇ ਕਿਸੇ ਲਾਲਸਾ ਅਧੀਨ ਕੁਝ ਕੁ ਬੰਦਿਆਂ ਨੇ ਇਸ ਨੂੰ ਖੰਡਨ ਦਾ ਨਿਰਾਰਥਕ ਯਤਨ ਕੀਤਾ ਹੈ ਜਿਸ ਦਾ ਜਵਾਬ ਸਮੇਂ-ਸਮੇਂ ਗੁਰੂ ਪਿਆਰੇ ਦਿੰਦੇ ਰਹੇ ਹਨ ਜਦ ਮਿਸ਼ਨਰੀ ਕਾਲਜ ਦੇ ਪੰਥ ਵਿੱਚ ਪ੍ਰਵੇਸ਼ ਕਰਨ ਨਾਲ ਅਤੇ ਕਾਮਰੇਡੀ ਸੋਚ ਦੀ ਕੁਸਪੈਠ ਕਰਨ ਨਾਲ ਹੁਣ ਇਸ ਗ੍ਰੰਥ ਨੂੰ ਖੰਡਣ ਵਾਲਿਆਂ ਦਾ ਹੜ ਆ ਗਿਆ ਹੈ ਕੈਸੀ ਅਜੀਬ ਗੱਲ ਹੈ ਕਿ ਪਿਛਲੀ ਸਦੀ ਵਿੱਚ ਗੁਰਬਾਣੀ ਦੀ ਕੋਸ਼ਕਾਰੀ ਕਰਨ ਵਾਲੇ ਭਾਈ ਕਾਨ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਬਣਾਉਣ ਵਾਲੇ ਅਕਾਲੀ ਕੌਰ ਸਿੰਘ ਨਿਹੰਗ ਗੁਰਬਾਣੀ ਦਾ ਵਿਆਕਰਣ ਦੇ ਰਚੈਤਾ ਪ੍ਰੋਫੈਸਰ ਸਾਹਿਬ ਸਿੰਘ ਸਿੰਘ ਸਾਹਿਬ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਨੂੰ ਜੀ ਵਰਗੇ ਇਸ ਨੂੰ ਗੁਰੂਕ੍ਰਿਤ ਮੰਨਦੇ ਹਨ ਪਰ ਸਾਰੀ ਉਮਰ ਲੈਫਟ ਰਾਈਟ ਕਰਨ ਵਾਲੇ ਰਿਸ਼ਵਤਖੋਰ ਅਤੇ ਬਲਾਤਕਾਰੀ ਦੇ ਕੇਸ ਵਿੱਚ ਸਜ਼ਾ ਯਾਫਤਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਪਣੀਆਂ ਕੁੱਤਰਕਾਂ ਤੇ ਮਨਮਤ ਦੀਆਂ ਕਸਵੱਟੀਆਂ ਨਾਲ ਇਸ ਦਾ ਖੰਡਨ ਕਰਦੇ ਹਨ ਜਾਂ ਫਿਰ 8 ਕਲਾਸਾਂ ਪਾਸ ਡਰਾਈਵਰੀ ਤੋਂ ਡਿਸਮਿਸ ਹੋਏ 2 ਸਾਲਾ ਮਿਸ਼ਨਰੀ ਕੋਰਸ ਕਰਨ ਵਾਲੇ ਆਪੂ ਬਣੇ ਆਲਮ ਫਾਜ਼ਲ ਅਖੌਤੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੇ ਇਸ ਨੂੰ ਖੰਡਨ ਕਰਨ ਫਿਰ ਕਾਮਰੇਡੀ ਸਿੱਖਾਂ ਦੇ ਕੌਤਕ ਪੰਨਾ 187 ਤੇ ਦਿੱਤਾ ਸਾਡਾ ਲੇਖ ਦੋ ਨੁਕਸ ਇਹਨਾਂ ਉੱਪਰ ਪੂਰਾ ਟੁਕਦਾ ਹੈ ਦਸਮ ਗ੍ਰੰਥ ਵਿਰੋਧੀ ਪੂਰੇ ਤਾਣ ਨਾਲ ਕਹਿੰਦੇ ਹਨ ਕਿ ਇਹ ਗ੍ਰੰਥ ਸਾਖਤ ਕਵੀਆਂ ਦਾ ਲਿਖਿਆ ਹੋਇਆ ਹੈ ਜੇ ਪੁੱਛੋ ਉਹ ਕੌਣ ਹਨ ਤਾਂ ਉੱਤਰ ਦਿੰਦੇ ਹਨ ਕਿ ਉਹ ਰਾਮ ਅਤੇ ਸ਼ਾਮ ਕਵੀ ਹਨ ਜਿਨ੍ਹਾਂ ਦਾ ਨਾਮ ਇਸ ਗ੍ਰੰਥ ਵਿੱਚ ਵਾਰ-ਵਾਰ ਆਉਂਦਾ ਹੈ ਫਿਰ ਜਦੋਂ ਇਹਨਾਂ ਕਵੀਆਂ ਦੀ ਕੁੱਲ ਜਾਤ ਪਿੰਡ ਥਾਂ ਪਤਾ ਪੁੱਛਦੇ ਹਾਂ ਤਾਂ ਚੁੱਪ ਵੱਟ ਲੈਂਦੇ ਹਨ ਨਾ ਹੀ ਇਹਨਾਂ ਕਵੀਆਂ ਦੀ ਕਿਸੇ ਹੋਰ ਰਚਨਾ ਬਾਰੇ ਦੱਸਦੇ ਹਨ ਪਹਿਲਾਂ ਇਹ ਦੋ ਕਵੀ ਦੱਸਦੇ ਸੀ ਫਿਰ ਇਹਨਾਂ ਦੀ ਨਵੀਂ ਖੋਜ ਅਨੁਸਾਰ ਕੈਨੇਡਾ ਨਿਵਾਸੀ ਡਾਕਟਰ ਜਸਬੀਰ ਸਿੰਘ ਮਾਨ ਲਿਖਦੇ ਹਨ ਕਿ ਇਹ ਗ੍ਰੰਥ ਅੰਗਰੇਜ਼ਾਂ ਨੇ ਉਦਾਸੀ ਸੰਤ ਕੋਲੋਂ ਲਿਖਵਾਇਆ ਸੀ ਇਸ ਤੋਂ ਅੱਗੇ ਇੱਕ ਹੋਰ ਖੋਜੀ ਭਾਈ ਜਸਵਿੰਦਰ ਸਿੰਘ ਦੁਬਈ ਵਾਲੇ ਨੇ ਕੀਤੀ ਉਹ ਲਿਖਦੇ ਹਨ ਜੇਕਰ ਅਸੀਂ ਕਵੀ ਸੂਮ ਦੀ ਗੱਲ ਤੋਰੀਏ ਤਾਂ ਦਸਮ ਗ੍ਰੰਥ ਦਾ ਮੁੱਢਲਾ ਕਵੀ ਹੋਣ ਦਾ ਉਸ ਨੂੰ ਮਾਣ ਹਾਸਲ ਹੈ ਉਹ ਆਪਣੀ ਰਚਨਾ ਆਰੰਭ ਇਸ ਤਰ੍ਹਾਂ ਕਰਦਾ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ 75 ਨਾਟਕ ਗ੍ਰੰਥ ਲਿਖਤ ਤੇ ਪਾਛੇ ਦਸਵੀਂ ਕਵੀ ਸੂਮ ਆਪਣੀ ਕਾਵ ਰਚਨਾ ਦੇ ਜੋਹਰ ਤ੍ਰਿਆ ਚਿਤਰਾਂ ਦਾ ਖੂਬ ਦਿਖਾਉਂਦਾ ਹੈ ਅਤੇ ਆਪਣੇ ਕਵੀ ਹੋਣ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ ਸੂਰਨ ਕੋ ਲੌਮਾ ਭੇਰ ਭੇ ਖਰੇ ਕਾਹਰ ਨਿਰਖ ਧਾਮ ਰਨ ਬਰੇ ਸੋਫੀ ਸੂਮ ਭਏ ਬਹੁ ਬਿਆਕੁਲ ਦਸੋ ਦਿਸਨ ਭਜ ਚੱਲੇ ਡਰਾਕਲ ਦਸ਼ਮ ਗ੍ਰੰਥ ਦਾ ਲਿਖਾਰੀ ਕੌਣ ਭਾਗ ਪਹਿਲਾ ਸਪਸ਼ਟੀਕਰਨ ਇਸ ਛੰਦ ਵਿੱਚ ਸੋਫੀ ਸੂਮ ਬਿਆਕੁਲ ਡਰਾਕੁਲ ਸਾਰੇ ਹੀ ਵਿਸ਼ਲੇਸ਼ਣ ਦੇ ਰੂਪ ਵਿੱਚ ਵਰਤੇ ਗਏ ਹਨ ਨਾ ਕਿ ਨਾਹ ਪੜਨਾਮ ਦੇ ਤੌਰ ਤੇ ਹੁਣ ਜਿਸ ਨੂੰ ਵਿਆਕਰਣ ਦੀ ਮੁੱਢਲੀ ਜਾਣਕਾਰੀ ਨਹੀਂ ਅਤੇ ਵਿਸ਼ੇਸ਼ਣ ਨੂੰ ਵਿਸ਼ੇਸ਼ ਨਾਮ ਆਖਦਾ ਹੈ ਉਸ ਨੂੰ ਵਿਦਿਆ ਮਾਰਤੰਡ ਦੀ ਉਪਾਧੀ ਸਭਰਾ ਦੀ ਯੂਨੀਵਰਸਿਟੀ ਦੇਵੇ ਤਾਂ ਫਿਰ ਗਿਆਨਵਾਨ ਬੰਦਿਆਂ ਲਈ ਇਹਨਾਂ ਦਾ ਮਾਂ ਇਹਨਾਂ ਦੀ ਮਾਨਸਿਕਤਾ ਦਾ ਪੱਧਰ ਲੱਭਣਾ ਕੋਈ ਔਖਾ ਕੰਮ ਨਹੀਂ ਦੂਸਰਾ ਨਾਉ ਦੂਸਰਾ ਨਾਉ ਸਭਰਾ ਨੇ ਦਸਮ ਗ੍ਰੰਥ ਦਾ ਅਲਕਾਰੀ ਕੌਣ ਕ੍ਰਿਤ ਸਰਦਾਰ ਦਲਬੀਰ ਸਿੰਘ ਦਿੱਲੀ ਦਾ ਦਿੱਤਾ ਹੈ ਇਹ ਕਿਤਾਬ ਮੇਰੇ ਕੋਲ ਆ ਚੁੱਕੀ ਹੈ ਇਸ ਕਿਤਾਬ ਦੇ ਪੰਨਾ 2 ਤੇ ਲਿਖਿਆ ਹੈ ਸਿੱਖ ਹਰ ਰੋਜ਼ ਰਾਤ ਨੂੰ ਸੋਹਿਲਾ ਬਾਣੀ ਪੜ੍ਹਦੇ ਹਨ ਛੇ ਘਰ ਛੇ ਗੁਰ ਛੇ ਗੁਰ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਸਰਦਾਰ ਦਲਬੀਰ ਸਿੰਘ ਜੀ ਅਰਥ ਕਰਦੇ ਹਨ ਅਰਥਾਤ ਜੇ ਸਿੱਖ ਦੇ ਸਾਹਮਣੇ ਛੇ ਗ੍ਰੰਥ ਰੱਖ ਦਿੱਤੇ ਜਾਣ ਤਾਂ ਸੂਝਵਾਨ ਸਿੱਖ ਕਰਤੇ ਦੀ ਕੀਰਤ ਨਾਮ ਨਾਲ ਜੋੜਨ ਵਾਲੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਬਾਕੀ ਸਾਰੇ ਗ੍ਰੰਥ ਤਿਆਗ ਦੇਣਗੇ ਜਦ ਕਿ ਸਾਰੇ ਵਿਦਵਾਨਾਂ ਨੇ ਅਰਥ ਕੀਤੇ ਹਨ ਕਿ 6 ਸ਼ਾਸਤਰ ਘਰ ਹਨ ਇਹਨਾਂ ਨੂੰ ਰਚਣ ਵਾਲੇ ਵੀ 6 ઋષਿ ਗੁਰੂ ਹਨ ਅਤੇ ਇਹਨਾਂ ਛਿਆਂ ਦੇ ਵੱਖ-ਵੱਖ ਉਪਦੇਸ਼ ਹਨ ਸਭ ਗੁਰੂਆਂ ਦਾ ਗੁਰੂ ਪਰਮੇਸ਼ਰ ਆਪ ਹੈ ਉਸ ਦੇ ਵੇਸ ਅਨੇਕ ਹਨ ਭਾਵ ਜਿਸ ਨੂੰ ਜਿੰਨੇ ਕੋ ਮਤ ਪਰਮੇਸ਼ਰ ਨੇ ਦਿੱਤੀ ਹੈ ਉਸ ਨੇ ਉਹੀ ਲਿਖਿਆ ਹੈ हे ਭਾਈ ਜਿਸ ਘਰ ਵਿੱਚ ਕਰਤੇ ਪੁਰਖ ਦੇ ਗੁਣ ਗਾਏ ਜਾਂਦੇ ਹਨ ਆਪਣੇ ਮਨ ਨੂੰ ਲਗਾ ਕੇ ਰੱਖ ਇਸੇ ਕਿਤਾਬ ਦੇ ਵਿੱਚ ਸਰਦਾਰ ਦਲਬੀਰ ਸਿੰਘ ਨੇ ਲਿਖਿਆ ਹੈ ਕਿ ਜਾਪ ਸਾਹਿਬ ਸ਼ਿਵ ਪੁਰਾਣ ਵਿੱਚੋਂ ਲਿੱਤਾ ਗਿਆ ਹੈ ਐਸਾ ਹੀ ਬਿਆਨ ਇੰਦਰ ਸਿੰਘ ਘੱਗਾ ਦਾ 10 ਮਾਰਚ 2010 ਦੇ ਸਪੋਕਸਮੈਨ ਅਖਬਾਰ ਦੇ ਪੰਨਾ 7 ਤੇ ਆਇਆ ਸੀ ਜਦ ਅਸੀਂ ਸ਼ਿਵ ਪੁਰਾਣ ਪੜਿਆ ਤੇ ਇਸ ਦਾ ਜਵਾਬ ਕੀ ਜਾਪ ਸਾਹਿਬ ਸ਼ਿਵ ਪੁਰਾਣ ਵਿੱਚ ਹੈ ਦੇ ਨਾਉ ਹੇਠ ਬਣਾ ਕੇ ਦਲਬੀਰ ਸਿੰਘ ਅਤੇ ਇੰਦਰ ਸਿੰਘ ਘੱਗਾ ਨੂੰ ਭੇਜਿਆ ਤਾਂ ਉਹਨਾਂ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ ਮੇਰਾ ਇਹ ਲੇਖ ਚੜ੍ਹਦੀ ਕਲਾ ਦੇ ਮੈਗਜ਼ੀਨ ਵਿੱਚ ਛਪਿਆ ਸੀ ਤੇ ਇਹੀ ਲੇਖ ਸਾਡੀ ਪੁਸਤਕ ਸ੍ਰੀ ਦਸਮ ਗ੍ਰੰਥ ਸਾਹਿਬ ਪ੍ਰਸ਼ਨੋਤਰੀ ਦੇ ਪੰਨਾ 91 ਤੇ ਦਰਜ ਹੈ ਅਸੀਂ ਪਾਠਕਾਂ ਨੂੰ ਬੇਨਤੀ ਕਰਾਂਗੇ ਕਿ ਦਸਮ ਗ੍ਰੰਥ ਵਿਰੋਧੀ ਲਾਬੀ ਦੀ ਵਿਚਾਰਧਾਰਾ ਨਿਰੀ ਕੂੜ ਤੇ ਆਧਾਰਿਤ ਹੈ ਸਹੀ ਜਾਣਕਾਰੀ ਲਈ ਹੇਠ ਲਿਖੀਆਂ ਪੁਸਤਕਾਂ ਪੜ੍ਹੋ ਸ਼੍ਰੋਮਣੀ ਸਟੀਕ ਸ੍ਰੀ ਦਸਮ ਗ੍ਰੰਥ ਸਾਹਿਬ ਪ੍ਰਕਾਸ਼ਕ ਬਾਬਾ ਤੇਜਾ ਸਿੰਘ ਜੀ ਮਹਿਰੋ ਮੋਗਾ ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ ਟੀਕਾਕਾਰ ਅਤੇ ਪੰਡਿਤ ਨਰਾਇਣ ਸਿੰਘ ਜੀ ਗਿਆਨੀ ਪ੍ਰਕਾਸ਼ਕ ਭਾਈ ਜਵਾਰ ਸਿੰਘ ਕਿਰਪਾਲ ਸਿੰਘ ਅੰਮ੍ਰਿਤਸਰ ਸ੍ਰੀ ਦਸਮ ਗ੍ਰੰਥ ਦਰਸ਼ਨ ਲੇਖਕ ਪਿਆਰਾ ਸਿੰਘ ਪਦਮ ਪ੍ਰਕਾਸ਼ਕ ਬ੍ਰਦਰ ਸਿੰਘ ਬ੍ਰਦਰਸ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਸ੍ਰੀ ਦਸਮ ਗ੍ਰੰਥ ਸਾਹਿਬ ਦਸ਼ਮੇਸ਼ ਕ੍ਰਿਤ ਪ੍ਰਮਾਣਿਕਤਾ ਭਾਈ ਅਮਰਜੀਤ ਸਿੰਘ ਖੋਸਾ ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਸ੍ਰੀ ਦਸਮ ਗ੍ਰੰਥ ਦਰਪਣ ਗਿਆਨੀ ਹਰਬੰਸ ਸਿੰਘ ਗੁਰਬਾਣੀ ਸੇਵਾ ਪ੍ਰਕਾਸ਼ਕ 17 A Dogra street Sirhindi gate Patiala Shri Dasam Granth Bodh ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਸ੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ ਸਮੀਖਿਆ ਡਾਕਟਰ ਹਰਭਜਨ ਸਿੰਘ ਪ੍ਰਕਾਸ਼ਕ ਵਿਵੇਕ ਪ੍ਰਕਾਸ਼ਨ ਅੰਮ੍ਰਿਤਸਰ ਸ਼੍ਰੀ ਦਸ਼ਮ ਗ੍ਰੰਥ ਸਾਹਿਬ ਅਤੇ ਚਿਤ੍ਰੋਪਾਖਿਆਨ ਸਵਾਮੀ ਬ੍ਰਹਮਦੇਵ ਉਦਾਸੀ ਸੰਗਤ ਪਬਲੀਕੇਸ਼ਨ ਸਮਾਣਾ ਕਾਮਰੇਡੀ ਸਿੱਖਾਂ ਦੇ ਕੌਤਕ ਭਾਈ ਕੰਵਰ ਅਜੀਤ ਸਿੰਘ ਪ੍ਰਕਾਸ਼ਕ ਗੁਰਮਤ ਵਿਚਾਰ ਕੇਂਦਰ ਪਟਿਆਲਾ ਸ੍ਰੀ ਦਸ਼ਮ ਗ੍ਰੰਥ ਸਾਹਿਬ ਦਾ ਇਤਿਹਾਸ ਅਤੇ ਅਧਿਆਤਮਕ ਪੱਖ ਭਾਈ ਕੰਵਰ ਅਜੀਤ ਸਿੰਘ ਪ੍ਰਕਾਸ਼ਕ ਗੁਰਮਤ ਵਿਚਾਰ ਕੇਂਦਰ ਪਟਿਆਲਾ ਸ੍ਰੀ ਦਸ਼ਮ ਗ੍ਰੰਥ ਸਾਹਿਬ ਪ੍ਰਸ਼ਨੋਤਰੀ ਭਾਈ ਕੰਵਰ ਅਜੀਤ ਸਿੰਘ ਪ੍ਰਕਾਸ਼ਕ ਗੁਰਮਤ ਵਿਚਾਰ ਕੇਂਦਰ ਪਟਿਆਲਾ ਸ਼੍ਰੀ ਦਸਮ ਗ੍ਰੰਥ ਵਿੱਚ ਮਿੱਥ ਰੂਪਾਂਤਰਣ ਡਾਕਟਰ ਮਨਮੋਹਨ ਸਿੰਘ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦਸਮ ਗ੍ਰੰਥ ਦਾ ਬਾਣੀ ਬਿਉਰਾ ਭਗਵੰਤ ਸਿੰਘ ਹਰੀ ਜੀ ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਮਤ ਸੁਧਾਕਰ ਕ੍ਰਿਤ ਭਾਈ ਕਾਨ ਸਿੰਘ ਨਾਭਾ ਪ੍ਰਕਾਸ਼ਕ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ